ਕੁਫਰਗੜ ਬਨਾਮ ਵਿਗਿਆਨ ਅਸੀਂ ਆਪਣੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਦੇ ਪੰਨਾ 32 ਤੇ ਲੇਖ ਦਿੱਤਾ ਹੈ ਮੈਂ ਤਰਕਸ਼ੀਲ ਬਣ ਗਿਆ ਵਿਵੇਕਸ਼ੀਲ ਬੁੱਧੀ ਦੇ ਮਾਲਕ ਸਭਰਾ ਨੇ ਤਾਂ ਮਕਰਪੁਣੇ ਨਾਲ ਲੇਖ ਲੇਖ ਨੂੰ ਹੀ ਮੇਰੇ ਨਾਲ ਜੋੜ ਕੇ ਆਪਣੀ ਕਿਤਾਬ ਦੇ ਪੰਨਾ 93 ਤੇ ਲਿਖ ਦਿੱਤਾ ਕਿ ਦੇਖੋ ਇਹ ਬਹਿਰੂਪੀਆ ਕਦੇ ਤਰਕਸ਼ੀਲ ਬਣ ਜਾਂਦਾ ਹੈ ਤੇ ਕਦੇ ਸਾਧਾ ਸੰਤਾਂ ਦੇ ਬਰਖਲਾਫ ਲਿਖਣ ਲੱਗ ਪੈਂਦਾ ਹੈ ਪਰ ਇਸ ਲੇਖ ਵਿੱਚ ਜੋ ਲਿਖਿਆ ਹੈ ਉਸ ਨੂੰ ਛੋਹਿਆ ਤੱਕ ਨਹੀਂ ਗੱਲ ਘਮਾਉਣ ਨੂੰ ਕਾਮਰੇਡ ਪੱਕੇ ਉਸਤਾਦ ਹਨ ਇਸ ਲੇਖ ਵਿੱਚ ਲੇਖ ਵਿੱਚ ਅਸੀਂ ਪ੍ਰਸ਼ਨ ਕੀਤਾ ਸੀ ਕਿ ਜਿਹੜੇ ਸਿੱਖ ਇਤਿਹਾਸ ਜਾਂ ਗੁਰ ਇਤਿਹਾਸ ਨੂੰ ਵਿਗਿਆਨ ਦਾ ਚਸ਼ਮਾ ਲਾ ਕੇ ਸਿੱਟੇ ਕੱਢਦੇ ਹਨ ਉਹਨਾਂ ਅਨੁਸਾਰ ਤਾਂ ਗੁਰਬਾਣੀ ਵੀ ਝੂਠ ਬੋਲਦੀ ਹੈ ਉਦਾਹਰਨ ਲਈ ਬਾਣੀ ਕਹਿ ਰਹੀ ਹੈ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ ਉਹ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਡਾਕਟਰ ਨੇ ਸਰੀਰ ਦੀ ਸਕੈਨਿੰਗ ਕਰ ਲਈ ਐਮ ਆਰ ਆਈ ਕਰ ਲਈ ਸਾਰਾ ਅੰਦਰ ਪਾੜ ਕੇ ਦੇਖ ਲਿਆ ਡਾਕਟਰ ਨੂੰ ਦਿਲ ਦਿਮਾਗ ਫੇਫੜੇ ਗੁਰਦੇ ਜਿਗਰ ਹੱਡੀਆਂ ਲਹੂ ਮਿਜ ਨਜ਼ਰ ਆ ਗਿਆ ਪਰ ਕਿਤੇ ਪਰਮੇਸ਼ਰ ਨਹੀਂ ਲੱਭਾ ਸੋ ਵਿਗਿਆਨ ਦੇ ਚਸ਼ਮੇ ਨਾਲ ਗੁਰਬਾਣੀ ਗਲਤ ਸਾਬਤ ਹੋ ਗਈ ਇਸੇ ਤਰ੍ਹਾਂ ਦੂਸਰੀ ਉਦਾਹਰਣ ਦੇ ਕੇ ਪੁੱਛਿਆ ਸੀ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰ ਪੂਰੀ ਰੇ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਅਸੀਂ ਪ੍ਰਸ਼ਨ ਕੀਤਾ ਸੀ ਕਿ ਕੀ ਵਿਗਿਆਨ ਇਸ ਗੱਲ ਨੂੰ ਮੰਨਦਾ ਹੈ ਵਿਗਿਆਨੀ ਤਾਂ ਟੀਵੀ ਤੇ ਆ ਕੇ ਐਲਾਨੀਆਂ ਕਹਿੰਦਾ ਹੈ मैंने कभी भगवान को देखा नहीं और ना ही मुझे कभी भगवान भगवान की ज़रूरत महसूस हुई है ਪਰ ਇੰਦਰ ਸਿੰਘ ਘੱਗਾ ਤੇ ਸਭਰਾ ਵਰਗੇ ਕਾਮਰੇਡੀ ਸਿੱਖਾਂ ਨੇ ਅਤੇ ਮਿਸ਼ਨਰੀ ਕਾਲਜ ਵਾਲਿਆਂ ਨੇ ਰੱਟ ਲਗਾ ਰੱਖੀ ਹੈ ਕਿ ਸਿੱਖ ਇੱਕ ਵਿਗਿਆਨਕ ਧਰਮ ਹੈ ਇਸ ਲਈ ਗੁਰਬਾਣੀ ਦੇ ਅਰਥ ਅਤੇ ਸਿੱਖ ਇਤਿਹਾਸ ਨੂੰ ਵਿਗਿਆਨਕ ਢੰਗ ਨਾਲ ਦੇਖਣਾ ਚਾਹੀਦਾ ਹੈ ਅਖੌਤੀ ਵਿਵੇਕਸ਼ੀਲ ਸਭਰਾ ਨੇ ਆਪਣੀ 6ਵੀਂ ਕਿਤਾਬ ਦੇ ਪੰਨਾ 97 ਤੇ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਵਾਲੇ ਸ਼ਬਦ ਨੂੰ ਘੁਮਾ ਕੇ ਇੰਜ ਲਿਖਿਆ ਹੈ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਦੇ ਖੰਡਾਂ ਬ੍ਰਹਮੰਡਾਂ ਦੀ ਖੋਜ ਕਰਕੇ ਵਿਗਿਆਨੀਆਂ ਨੇ ਬੜੇ ਹੈਰਾਨੀਜਨਕ ਨਤੀਜੇ ਕੱਢੇ ਹਨ ਉਹਨਾਂ ਨੇ ਪਰਮਾਰਥ ਵਿੱਚੋਂ ਹੀ ਪਦਾਰਥ ਦੀ ਖੋਜ ਕੀਤੀ ਕਿੱਥੇ ਪਾਣੀ ਹੈ ਕਿੱਥੇ ਤੇਲ ਹੈ ਕਿੱਥੇ ਸੋਨਾ ਕਿੱਥੇ ਚਾਂਦੀ ਹੈ ਮਨੁੱਖਤਾ ਦੀ ਹੋਂਦ ਕੇਵਲ ਪਦਾਰਥ ਕਰਕੇ ਹੀ ਹੈ ਹਵਾ ਪਾਣੀ ਨਾ ਹੋਵੇ ਤਾਂ ਉਸ ਵੇਲੇ ਸਾਧਾ ਸੰਤਾਂ ਦੀ ਨਾਟਕੀ ਭਗਤੀ ਖੂਹ ਵਿੱਚ ਪੈ ਜਾਵੇਗੀ ਪਾਠਕ ਨੋਟ ਕਰਨ ਕਿ ਤੁਸੀਂ ਅਜੇ ਵੀ ਇਸ ਸ਼ਖਸ ਨੂੰ ਧਾਰਮਿਕ ਕਹੋਗੇ ਕਿ ਇਹ ਗੁਰਬਾਣੀ ਨੂੰ ਚੈਲੰਜ ਨਹੀਂ ਹੈ ਸਭ ਨੂੰ ਪਤਾ ਹੈ ਹਵਾ ਪਾਣੀ ਸਭ ਕੁਝ ਹੁੰਦੇ ਹੋਏ ਜੀਵ ਆਤਮਾ ਨਿਕਲਣ ਨਾਲ ਬੰਦੇ ਦੀ ਮੌਤ ਆਉਂਦੀ ਹੈ ਇਹ ਜੀਵ ਆਤਮਾ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਤਨ ਅੰਦੀ ਪਿਰ ਚਪਲ ਸਿਆਣਾ ਪੰਚ ਦਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਇਓ ਸਤਿਗੁਰ ਪਾਸਾ ਹੈ ਤਨ ਕਹੈ ਤੂੰ ਵਸ ਮੈਂ ਨਾਲੇ ਪ੍ਰੈ ਸੁਖ ਵਾਸੀ ਬਾਲ ਗੋਪਾਲੇ ਤੁਜੈ ਬਿਨਾ ਹਉ ਕਿਤ ਹੀ ਨਾ ਲੇਖੈ ਬਚਨ ਦੇਹ ਛੋੜ ਨਾ ਜਾ ਸਾਹੇ ਫਿਰ ਕਹਿਆ ਹਉ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਚੰਦਾ ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਿਧਾ ਸਾਹੇ ਜੋ ਪ੍ਰੈ ਬਚਨ ਕਹੇ ਧਨ ਸਾਚੇ ਤਨ ਕਛੂ ਨਾ ਸਮਝੈ ਚੰਚਲ ਕਾਚੇ ਬਹਰ ਬਹਰ ਪਰਹੀ ਸੰਗ ਮੰਗੈ ਉਹ ਬਾਤ ਜਾਣੈ ਕਰ ਹਾਸਾ ਹੈ ਆਈ ਆਗਿਆ ਪਰਹੋਂ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਊਟ ਸਿਧਾਇਓ ਛੂਟਰ ਮਾਟੀ ਨਾਨਕ ਦੇਖ ਨਾਨਕ ਮਿਥਨ ਮੁਹਾਸਾ ਹੈ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਭਾਰ ਗੁਰਮੁਖ ਦਰਗਾਹ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬਣ ਚਲਾਈਐ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਾਹ ਪੈਦਾ ਜਾਏ ਡਾਕਟਰ ਆਪ ਮੰਨਦੇ ਹਨ ਕਿ ਪਾਣੀ ਬਗੈਰ ਬੰਦਾ ਲੰਬਾ ਸਮਾਂ ਜੀ ਸਕਦਾ ਹੈ ਪਰ ਹਵਾ ਬਿਨਾ 1 ਮਿੰਟ ਜਾਂ 2 ਮਿੰਟ ਤੋਂ ਵੱਧ ਨਹੀਂ ਰਹਿ ਸਕਦਾ ਪਰ ਗੁਰਬਾਣੀ ਦੱਸ ਰਹੀ ਹੈ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖੈ ਅਤੇ ਸੀਹਾਂ ਬਾਜਾਂ ਚਰਗਾ ਕੁਹੀਆਂ ਇਹਨਾਂ ਖਵਾਲੇ ਘਾਹ ਘਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ ਜੇਤੇ ਜੀ ਜੀਵਹਿ ਲੈ ਸਾਹ ਜੇਤੇ ਜੀ ਜੀਵਹਿ ਲੈ ਸਾਹ ਜੀਵਾਲੇ ਤਾਂ ਕਿ ਅਸਾਹ ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਰਾਹ ਪਰ ਕਾਮਰੇਡ ਸਭਰਾ ਇੱਥੇ ਪਰਮੇਸ਼ਰ ਨੂੰ ਚੈਲੰਜ ਕਰ ਰਿਹਾ ਹੈ ਇਸ ਦੇ ਇਹ ਅਲਫਾਜ਼ ਸਾਧਾ ਸੰਤਾਂ ਦੀ ਨਾਟਕੀ ਭਗਤੀ ਦੇ ਪਿੱਛੇ ਕੀ ਰਾਜ਼ ਹੈ ਅਸਲ ਵਿੱਚ ਨਿਸ਼ਾਨਾ ਤਾਂ ਗੁਰੂ ਅਤੇ ਗੁਰਬਾਣੀ ਹੈ ਪਰ ਛਿਤਰਾਂ ਤੋਂ ਡਰਦਾ ਲਫ਼ਜ਼ ਸਾਧ ਸੰਤ ਵਰਤ ਰਿਹਾ ਹੈ ਵੈਸੇ ਵੀ ਇਹ ਸੰਤ ਪਦ ਕੇਵਲ ਗੁਰੂ ਲਈ ਵਰਤਦਾ ਹੈ ਇਸੇ ਪੰਨੇ ਤੇ ਅੱਗੇ ਲਿਖਦਾ ਹੈ ਕਿ ਵਿਗਿਆਨੀਆਂ ਦੀ ਸਖਤ ਖੋਜ ਦਾ ਸਦਕਾ ਅੱਜ ਮਨੁੱਖ ਦੀ ਆਵਾਜ਼ ਲੱਖਾਂ ਮੀਲ ਦੂਰ ਪਹੁੰਚ ਰਹੀ ਹੈ ਸਾਰੇ ਕੁਦਰਤੀ ਸੋਮਿਆਂ ਦੀ ਖੋਜ ਕੇਵਲ ਵਿਗਿਆਨੀਆਂ ਨੇ ਹੀ ਕੀਤੀ ਹੈ ਦੁਨੀਆ ਦਾ ਇੱਕ ਵੀ ਸੰਤ ਮਹਾਪੁਰਸ਼ ਕਹਾਉਣ ਵਾਲਾ ਮੋਬਾਈਲ ਫੋਨ ਤੋਂ ਬਿਨਾ 1 ਕਿਲੋਮੀਟਰ ਤੱਕ ਵੀ ਆਪਣੀ ਆਵਾਜ਼ ਪਹੁੰਚਾ ਕੇ ਦਿਖਾਵੇ ਰੱਬ ਦੀ ਖੋਜ ਕਰਨ ਵਾਲਾ ਸੰਤ ਤਨ ਦੀ ਖੋਜ ਕਰਨ ਵਿੱਚ ਅਸਫਲ ਅਤੇ ਮਨ ਦੀ ਖੋਜ ਕਰਨ ਵਿੱਚ ਵੀ ਅਸਫਲ ਗੁਰ ਫਰਮਾਨ ਹੈ ਸਨਕਾਦਕ ਨਾਰਦ ਮੁਨ ਸੇਖਾ ਤਿਨ ਭੀ ਤਨ ਮਹਿ ਮਨ ਨਹੀਂ ਪੇਖਾ ਭਾਵ ਵੱਡੀਆਂ ਵੱਡੀਆਂ ਸਮਾਧੀਆਂ ਲਾਉਣ ਵਾਲਿਆਂ ਸੰਤ ਮੁਨੀ ਦੇਵਤੇ ਕਹਾਉਣ ਵਾਲਿਆਂ ਨੇ ਵੀ ਆਪਣੇ ਅੰਦਰ ਮਨ ਨਹੀਂ ਦੇਖਿਆ ਕੀ ਇਹ ਤਰਕਸ਼ੀਲੀ ਚੋਟ ਕੇਵਲ ਅੱਜ ਦੇ ਸੰਤ ਤੱਕ ਮਹਦੂਦ ਹੈ ਨਹੀਂ ਇਹ ਸਿੱਧੀ ਚੋਟ ਗੁਰੂ ਸਹਿਬਾਨ ਤੇ ਹੈ ਪਰਲੇ ਦਰਜੇ ਦੀ ਮੱਕਾਰੀ ਵਰਤ ਕੇ ਗੁਰਬਾਣੀ ਦੀ ਤੁਕ ਵਿੱਚ ਘਸੋੜ ਦਿੱਤੀ ਜਿਸ ਅੰਦਾਜ਼ ਵਿੱਚ ਇਹ ਕਹਿ ਰਿਹਾ ਹੈ ਕਿ ਇਸ ਦੂਸ਼ਣ ਤੋਂ ਗੁਰੂ ਸਾਹਿਬ ਬਚ ਸਕਦੇ ਹਨ ਕਿ ਸਰੀਰਕ ਜਾਮੇ ਵਿੱਚ ਗੁਰੂ ਸਾਹਿਬ ਦੀ ਆਵਾਜ਼ ਲੱਖਾਂ ਮੀਲ ਦੂਰ ਗਈ ਸੀ ਕਿ ਜੇ ਹੁਣ ਜੇ ਹੁਣ ਹੁੰਦੇ ਜਾ ਸਕਦੀ ਸੀ ਅਜੇ ਵੀ ਜੇ ਸਭਰਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿੰਦਾ ਹੈ ਤਾਂ ਪਾਠਕ ਆਪ ਹੀ ਫੈਸਲਾ ਕਰਨ ਕਿ ਫਿਰ ਸਾਕਤ ਮਨਮੁਖ ਬੇਮੁਖ ਸ਼ਬਦ ਕਿਸ ਲਈ ਵਰਤਾਂਗੇ ਇੰਦਰ ਸਿੰਘ ਘੱਗਾ ਨੇ 9/8/2008 ਨੂੰ academy of Sikh religion and culture Dhillon Marg Patiala ਵਿਖੇ ਜਦ ਆਵਾਗਮਨ ਦੇ ਵਿਸ਼ੇ ਤੇ ਲੈਕਚਰ ਦਿੰਦਿਆਂ ਅਜਿਹੀਆਂ ਬੇਥਵੀਆਂ ਗੱਲਾਂ ਕਹੀਆਂ ਅਤੇ ਨਾਲ ਹੀ ਕਿਹਾ ਕਿ ਸਾਨੂੰ ਹੁਣ ਐਡੀਸ਼ਨ ਬਿਜਲੀ ਬਲਬ ਦਾ ਖੋਜੀ ਜਿਸ ਨੇ ਬਲਬ ਇਜਾਦ ਕਰਕੇ ਸੰਸਾਰ ਵਿੱਚ ਚਾਨਣ ਕੀਤਾ ਹੈ ਦੇ ਦਿਹਾੜੇ ਮਨਾਉਣੇ ਚਾਹੀਦੇ ਹਨ ਨਾ ਕਿ ਧਾਰਮਿਕ ਆਗੂਆਂ ਦੇ ਇਸ ਸਮੇਂ ਦਾਸ ਨੇ ਸਭ ਦੇ ਸਾਹਮਣੇ ਇਸ ਦੀਆਂ ਗੱਲਾਂ ਦੇ ਮੂੰਹ ਤੋੜ ਉੱਤਰ ਦਿੱਤੇ ਸਨ ਅਤੇ ਇਹ ਭਿੱਜੀ ਬਿੱਲੀ ਵਾਂਗ ਦੜਵਟ ਕੇ ਬੈਠਾ ਰਿਹਾ ਫਿਰ ਮੈਂ ਇਸ ਨੂੰ ਕਿਹਾ ਕਿ ਇਸ ਵਿਸ਼ੇ ਤੇ ਮੈਂ ਲੈਕਚਰ ਦੇਵਾਂਗਾ ਤੁਸੀਂ ਕੋਈ ਸਵਾਲ ਕਰ ਸਕਦੇ ਹੋ ਪਰ ਇਹ ਆਉਣ ਤੋਂ ਮੁੱਕਰ ਗਿਆ ਇਸ ਵਿਸ਼ੇ ਵਿਸ਼ੇ ਤੇ ਇਸੇ ਪੰਨੇ ਤੇ ਸਭਰਾ ਲਿਖਦਾ ਹੈ ਇਸ ਮਨ ਕੋ ਕੋਈ ਖੋਜੋ ਭਾਈ ਭਾਵ ਨਹੀਂ ਖੋਜਿਆ ਇਹਨਾਂ ਨੇ ਮਨ ਨੂੰ ਸਾਇੰਸ ਦੀ ਖੋਜ ਬਿਨਾ ਆਪਰੇਸ਼ਨ ਤੋਂ ਅੰਦਰ ਦਾ ਪੁਰਜਾ ਪੁਰਜਾ ਦਿਖਾ ਰਹੀ ਹੈ ਇੱਕ ਦੇ ਅੰਗ ਕੱਟ ਕੇ ਦੂਜੇ ਨੂੰ ਪਾਏ ਜਾ ਰਹੇ ਹਨ ਕੰਪਿਊਟਰ ਦਾ ਇੱਕੋ ਬਟਨ ਹੀ ਸਦੀਆਂ ਦੀਆਂ ਲਿਖਤਾਂ ਰੱਖਣ ਇਤਿਹਾਸ ਆਦ ਸੰਭਣ ਦੇ ਯੋਗ ਹੈ ਸੰਤ ਮਹਾਪੁਰਸ਼ ਕਹਾਉਣ ਵਾਲੇ ਜਿਹੜਾ ਕੰਮ 1 ਘੰਟੇ ਵਿੱਚ ਕਰਦੇ ਸੀ ਸਾਇੰਸ 1 ਸੈਕਿੰਡ ਵਿੱਚ ਕਰਦੀ ਹੈ ਮਸ਼ੀਨਰੀ ਸਾਇੰਸ ਨੇ ਬਣਾਈ ਰੱਬ ਦੀ ਪੈਦਾ ਕੀਤੀ ਖਲਕਤ ਦਾ ਪੇਟ ਭਰਨ ਵਾਸਤੇ ਸਾਇੰਸ ਨੇ ਰਾਤ ਦਿਨ ਇੱਕ ਕੀਤਾ ਹੋਇਆ ਹੈ ਰੱਬ ਵਿੱਚ ਅਭੇਦ ਹੋਣ ਦਾ ਦਾਵਾ ਕਰਨ ਵਾਲੇ ਸੰਤਾਂ ਮਹਾਪੁਰਸ਼ਾਂ ਕੋਲ ਸ਼ਰਮਿੰਦਗੀ ਤੋਂ ਸਿਵਾ ਹੋਰ ਕੁਝ ਨਹੀਂ ਹੈ ਕਿਉਂਕਿ ਪੈਰਾਂ ਤੋਂ ਸਿਰ ਤੱਕ ਹਰ ਚੀਜ਼ ਸਾਇੰਸ ਦੀ ਬਣੀ ਹੋਈ ਵਰਤਦੇ ਹਨ ਫਿਰ ਵੀ ਸਾਇੰਸ ਦਾ ਵਿਰੋਧ ਕਰਕੇ ਅਕਿਰਤ ਕਣ ਹੋਣ ਦਾ ਸਬੂਤ ਦੇ ਰਹੇ ਹਨ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 97 ਪਾਠਕ ਆਪ ਹੀ ਨਿਰਣਾ ਕਰ ਲੈਣ ਕਿ ਮੂੰਹੋਂ ਬਾਰ-ਬਾਰ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਵਾਲਾ ਇਹ ਭੇਡ ਦੀ ਖਲ ਵਿੱਚ ਭੇੜੀਆ ਗੁਰੂ ਦਾ ਸਿੱਖ ਹੈ ਜਾਂ ਨਿਊਟਨ ਫੈਰਾਡੇ ਗੈਲੀਲੀਓ ਡਾਰਵਿਨ ਜਾਂ ਆਇਨਸਟਾਈਨ ਦਾ ਸਿੱਖ ਹੈ ਇਹ ਪਰਮਾਰਥ ਦਾ ਖੋਜੀ ਹੈ ਕਿ ਪਦਾਰਥ ਦਾ ਖੋਜੀ ਹੈ ਇਸ ਦੀ ਸੁਰਤ ਚਮੜੀ ਦਮੜੀ ਵਿੱਚ ਫਸੀ ਹੋਈ ਹੈ ਜਾਂ ਕਿ ਆਤਮ ਗਿਆਨ ਵੱਲ ਹੈ ਇੰਦਰ ਸਿੰਘ ਘੱਗਾ ਤੇ ਸੁਖਿੰਦਰ ਸਿੰਘ ਸਭਰਾ ਦੀਆਂ ਲਿਖਤਾਂ ਅਤੇ ਨਾਸਤਿਕ ਟੋਲੇ ਦੇ ਤਰਕਸ਼ੀਲਾਂ ਦੀਆਂ ਲਿਖਤਾਂ ਵਿੱਚ ਕੋਈ ਫਰਕ ਹੈ ਤਰਕਸ਼ੀਲ ਸੱਚ ਬੋਲਦੇ ਹਨ ਕਿ ਅਸੀਂ ਰੱਬ ਨੂੰ ਨਹੀਂ ਮੰਨਦੇ ਕੁਫਰਗੜ ਦੇ ਮਾਲਕ ਇੰਦਰ ਸਿੰਘ ਘੱਗਾ ਸੁਖਿੰਦਰ ਸਿੰਘ ਸਭਰਾ ਇਹਨਾਂ ਦੇ ਸਮਰਥਕ ਨਿਰਾ ਝੂਠ ਬੋਲਦੇ ਹਨ ਕਿ ਅਸੀਂ ਸਿੱਖ ਹਾਂ ਇਥੋਂ ਸਾਬਤ ਹੁੰਦਾ ਹੈ ਕਿ ਇਹ ਪੰਥ ਵਿਰੋਧੀ ਤਾਕਤਾਂ ਦੇ ਖਰੀਦੇ ਬੰਦੇ ਹਨ ਅਤੇ ਸਿੱਖੀ ਭੇਸ ਧਾਰ ਕੇ ਸਿੱਖ ਸੰਗਤਾਂ ਨੂੰ ਧੋਖੇ ਨਾਲ ਗੁੰਮਰਾਹ ਕਰ ਰਹੇ ਹਨ ਹੁਣ ਅਸੀਂ ਇਸ ਵਿਸ਼ੇ ਤੇ ਘੱਗਾ ਤੇ ਸਭਰਾ ਨੂੰ ਸਵਾਲ ਕਰਦੇ ਹਾਂ ਵਿਗਿਆਨੀ ਪੈਦਾ ਪਰਮੇਸ਼ਰ ਨੇ ਕੀਤਾ ਜਾਂ ਵਿਗਿਆਨ ਨੇ ਬਗੈਰ ਹਵਾ ਪਾਣੀ ਜਾਂ ਕੁਦਰਤੀ ਸੋਮਿਆਂ ਤੋਂ ਵਿਗਿਆਨੀ ਕੁਝ ਕਰ ਸਕਦਾ ਹੈ ਜੇ ਵਿਗਿਆਨੀ ਕਰ ਸਕਦਾ ਹੈ ਤਾਂ ਫਿਰ ਮੰਗਲ ਗ੍ਰਹਿ ਜਾਂ ਚੰਦ ਤੇ ਪਾਣੀ ਲੱਭਦਾ ਕਿਉਂ ਫਿਰਦਾ ਹੈ ਪਾਣੀ ਬਣਾਉਣ ਦਾ ਫਾਰਮੂਲਾ ਇਹਨਾਂ ਨੂੰ ਪਤਾ ਹੈ H2O ਦੋ ਹਿੱਸੇ ਹਾਈਡਰੋਜਨ ਅਤੇ ਇੱਕ ਹਿੱਸੇ ਆਕਸੀਜਨ ਵਿੱਚ ਕਰੰਟ ਫੇਰਿਆਂ ਪਾਣੀ ਬਣ ਜਾਂਦਾ ਹੈ ਇਹ ਚੰਦ ਤੇ ਜਾਂ ਮੰਗਲ ਤੇ ਬਣਾ ਕਿਉਂ ਨਹੀਂ ਲੈਂਦੇ ਵਿਗਿਆਨੀ ਆਪ ਮੰਨਦੇ ਹਨ ਕਿ ਜੋ ਅਸੀਂ ਖਾਂਦੇ ਹਾਂ ਉਸ ਤੋਂ ਲਹੂ ਅਤੇ ਲਹੂ ਤੋਂ ਪੁਰਸ਼ ਦਾ ਵੀਰਜ ਅਤੇ ਇਸਤਰੀ ਦਾ ਅੰਡਾ ਬਣਦਾ ਹੈ 1 ਕੁਇੰਟਲ ਰੋਟੀਆਂ ਵਿੱਚੋਂ ਵਿਗਿਆਨੀ ਇੱਕ ਬੂੰਦ ਲਹੂ ਦਾ ਬਣਾ ਸਕਦੇ ਹਨ ਜਾਂ ਇੱਕ ਬੂੰਦ ਵੀਰਜ ਦੀ ਅਤੇ ਇਸਤਰੀ ਦਾ ਇੱਕ ਅੰਡਾ ਬਣਾ ਸਕਦੇ ਹਨ ਵਿਗਿਆਨੀ ਆਪ ਮੰਨਦੇ ਹਨ ਮਾਂ ਦੇ ਖੂਨ ਤੋਂ ਹੀ ਬੱਚਾ ਪੈਦਾ ਹੋਣ ਤੋਂ ਪਹਿਲਾਂ ਮਾਂ ਦੇ ਥਣਾਂ ਵਿੱਚੋਂ ਦੁੱਧ ਬਣ ਕੇ ਬਾਹਰ ਆਉਂਦਾ ਹੈ ਕਿ 1 ਕੁਇੰਟਲ ਲਹੂ ਵਿੱਚੋਂ ਇੱਕ ਕਤਰਾ ਦੁੱਧ ਬਣਾ ਸਕਦੇ ਹਨ ਗੁਰਬਾਣੀ ਸਾਰੇ ਸੰਸਾਰ ਦੇ ਵਿਗਿਆਨੀਆਂ ਨੂੰ ਚੈਲੰਜ ਕਰ ਰਹੀ ਹੈ ਪੰਜ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਭਾਵ ਸਾਰੀ ਸ੍ਰਿਸ਼ਟੀ ਦੇ ਜੀ ਜੰਤ ਪਰਮੇਸ਼ਰ ਨੇ ਪੰਜਾਂ ਤੱਤਾਂ ਹਵਾ ਪਾਣੀ ਅਗਨੀ ਧਰਤੀ ਆਕਾਸ਼ ਦੇ ਬਣਾਏ ਹਨ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਪੰਜ ਤੋਂ 6 ਜਾਂ ਪੰਜ ਤੋਂ 4 ਕਰਕੇ ਵਿਖਾਵੇ ਵਿਗਿਆਨੀ ਤਾਂ ਸ਼ਾਇਦ ਕੋਈ ਨਾ ਆਵੇ ਪਰ ਸਵਰਾ ਤੇ ਘੱਗਾ ਜ਼ਰੂਰ ਇਸ ਚੈਲੰਜ ਨੂੰ ਕਬੂਲ ਕਰਨ ਲਈ ਮੈਦਾਨ ਵਿੱਚ ਆਉਣਗੇ ਬਗੈਰ ਸੂਰਜ ਅਤੇ ਚੰਦ ਤੋਂ ਕੁਝ ਵੀ ਪੈਦਾ ਨਹੀਂ ਹੋ ਸਕਦਾ ਕੀ ਵਿਗਿਆਨੀ ਕੋਈ ਵਿਗਿਆਨਕ ਸੂਰਜ ਜਾਂ ਚੰਦਰਮਾ ਬਣਾ ਸਕਦੇ ਹਨ ਧਰਤੀ ਵਿੱਚੋਂ ਤੇਲ ਗੈਸ ਸੋਨਾ ਚਾਂਦੀ ਹੀਰੇ ਅਤੇ ਹੋਰ ਖਣਿਜ ਪਦਾਰਥ ਵਿਗਿਆਨੀ ਨੇ ਪਾਏ ਹਨ ਧਰਤੀ ਵਿੱਚੋਂ ਤੇਲ ਗੈਸ ਸੋਨਾ ਚਾਂਦੀ ਹੀਰੇ ਅਤੇ ਹੋਰ ਖਣਿਜ ਪਦਾਰਥ ਵਿਗਿਆਨੀ ਨੇ ਪਾਏ ਹਨ ਅਤੇ ਜੇ ਇਹ ਚੀਜ਼ਾਂ ਨਾ ਹੋਣ ਵਿਗਿਆਨੀ ਦਾ ਵਿਗਿਆਨ ਕੀ ਕਰ ਸਕਦਾ ਹੈ ਇਹ ਸਭ ਕਰਤਾ ਪੁਰਖ ਦੀ ਕਿਰਪਾ ਦਾ ਸਦਕਾ ਸਾਨੂੰ ਪ੍ਰਾਪਤ ਹੋਇਆ ਪਰ ਮਨੁੱਖ ਬੰਦਾ ਕਹਿੰਦਾ ਹੈ ਕਿ ਮੈਂ ਕੀਤਾ ਹੈ ਗੁਰ ਫਰਮਾਨ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਦੋ ਤੂ ਠਾਕੁਰ ਸਿਰ ਮੋਰਾ ਇਹਾ ਉਹਾ ਤੁਹਾਰੋ ਧੋਰਾ ਰਹਾਉ ਸਭ ਰਾਖਦਾ ਹੈ ਕਿ ਡਾਕਟਰ ਦਾ ਵਿਗਿਆਨ ਰੱਖਦਾ ਹੈ ਘੱਗਾ ਤੇ ਸਭ ਰਾਖਦੇ ਹਨ ਕਿ ਸਭ ਝੂਠ ਹੈ ਵਿਗਿਆਨ ਦਾ ਹੀ ਆਸਰਾ ਹੈ ਤੇ ਵਿਗਿਆਨੀ ਹੀ ਰੱਖਿਆ ਕਰਦਾ ਹੈ ਕੀਤੇ ਕਉ ਮੇਰਾ ਸਮਾਨ ਕਰਨਹਾਰ ਤ੍ਰਿਣ ਜਾਣੈ ਕਰਨਹਾਰ ਪਰਮੇਸ਼ਰ ਨੇ ਜੋ ਕੀਤਾ ਹੈ ਬਣਾਇਆ ਹੈ ਉਸ ਨੂੰ ਪਹਾੜ ਸਮਝਦਾ ਹੈ ਭਾਵ ਬਹੁਤ ਵੱਡਾ ਆਖਦਾ ਹੈ ਤੇ ਜੋ ਇਸ ਨੂੰ ਬਣਾਉਣ ਵਾਲਾ ਆਪ ਪਰਮੇਸ਼ਰ ਹੈ ਉਸ ਨੂੰ ਤਿਨਕਾ ਸਮਝਦਾ ਹੈ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹ ਪ੍ਰਭ ਭਾਨੈ ਪਰ ਕਾਮਰੇਡ ਸਭਰਾ ਤੇ ਕਗਾਖਦੇ ਆਖਦੇ ਹਨ ਕਿ ਪਰਮੇਸ਼ਰ ਦੇਣ ਵਾਲਾ ਕੌਣ ਹੈ ਅਸੀਂ ਸਭ ਵਿਗਿਆਨੀ ਤੋਂ ਮੰਗਾਂਗੇ ਕਿ ਅਸੀਂ ਸੰਸਾਰ ਵਿੱਚ ਖਾਣ ਪੀਣ ਪਹਿਨਣ ਅਤੇ ਭੋਗ ਭੋਗਣ ਅਤੇ ਹੋਰ ਸਹੂਲਤਾਂ ਪ੍ਰਾਪਤ ਕਰਨ ਲਈ ਹੀ ਆਏ ਹਾਂ ਗੁਰਬਾਣੀ ਦੱਸ ਰਹੀ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਤੇ ਗੁਰੂ ਸਾਹਿਬ ਨੇ ਮਿਲਣ ਦੇ ਤਰੀਕੇ ਲਈ ਆਪ ਹੀ ਪ੍ਰਸ਼ਨ ਕਰਕੇ ਉੱਤਰ ਦਿੱਤਾ ਹੈ ਸਵਾਲ ਕਮਨ ਸੰਜੋਗ ਮਿਲੋਂ ਪ੍ਰਭ ਆਪਣੇ ਜਵਾਬ ਪਲ ਪਲ ਨਿਮਖ ਸਦਾ ਹਰ ਜਪਨੇ ਸਭਰਾਖਦਾ ਹੈ ਕਿ ਵਿਗਿਆਨ ਨੇ ਲੱਖਾਂ ਮੀਲ ਦੂਰ ਆਵਾਜ਼ ਪਹੁੰਚਾ ਦਿੱਤੀ ਬੰਦਾ ਇੱਕ ਸੈਕਿੰਡ ਵਿੱਚ ਇੰਡੀਆ ਵਿੱਚੋਂ ਅਮਰੀਕਾ ਗੱਲ ਕਰ ਸਕਦਾ ਹੈ ਸਾਡਾ ਸਭਰਾ ਤੇ ਸਭਰਾ ਦੇ ਵਿਗਿਆਨੀ ਨੂੰ ਸਵਾਲ ਹੈ ਕਿ ਅਸੀਂ ਪਰਮੇਸ਼ਰ ਨਾਲ ਗੱਲ ਕਰਨੀ ਹੈ ਦੱਸੋ ਕਿਹੜਾ ਨੰਬਰ ਡਾਇਲ ਕਰੀਏ ਸਭਰਾ ਆਖਦਾ ਹੈ ਕਿ ਵਿਗਿਆਨ ਨੇ ਪੈਰਾਂ ਦੀ ਦੂਰੀ ਮਿਟਾ ਦਿੱਤੀ ਹਵਾਈ ਜਹਾਜ਼ ਹਵਾਈ ਜਹਾਜ਼ ਨਾਲ ਬੰਦਾ ਕਿਤੇ ਦਾ ਕਿਤੇ ਜਾ ਸਕਦਾ ਹੈ ਸਾਡਾ ਫਿਰ ਸਭਰਾ ਨੂੰ ਸਵਾਲ ਹੈ ਦੱਸ ਪਰਮੇਸ਼ਰ ਕੋਲ ਜਾਣ ਲਈ ਕਿਹੜੀ 에ਅਰਲਾਈਨਸ ਦਾ ਜਹਾਜ਼ ਜਾਵੇਗਾ ਫਲਾਈਟ ਨੰਬਰ ਕੀ ਹੈ ਅਤੇ ਕਿਰਾਇਆ ਕਿੰਨਾ ਹੈ ਜਦ ਕਿ ਗੁਰਬਾਣੀ ਦੱਸ ਰਹੀ ਹੈ ਗੁਰ ਜਹਾਜ ਖੇਵਟ ਗੁਰੂ ਬਿਨ ਤਰਿਆ ਨਾ ਕੋਏ ਸਤਗੁਰ ਬੋਹਿਤ ਹਰ ਨਾਮ ਹੈ ਕਿਤ ਬਿਦ ਚੜਿਆ ਜਾਏ ਸਤਗੁਰ ਕਾ ਭਾਣਾ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਸਾਡਾ ਸਵਾਲ ਹੈ ਕਿ ਸਭਰਾ ਵਿਗਿਆਨੀ ਨੂੰ ਕਹੇ ਕਿ ਸਮੁੰਦਰੀ ਸੁਨਾਮੀ ਲਹਿਰ ਭੁਚਾਲ ਨੂੰ ਰੋਕ ਕੇ ਦਿਖਾਵੇ ਪਰਮੇਸ਼ਰ ਦੀ ਕੁਦਰਤ ਦਾ ਉਗਿਆ ਕੁਦਰਤੀ ਗੁਲਾਬ ਖੁਸ਼ਬੂ ਭੀ ਦਿੰਦਾ ਹੈ ਅਤੇ ਇਤਰ ਬਣ ਕੇ ਵਾਤਾਵਰਣ ਵਿੱਚ ਖੁਸ਼ਬੂ ਭਰਦਾ ਹੈ ਅਤੇ ਗੁਲਕੰਦ ਬਣ ਕੇ ਪੇਟ ਦੇ ਰੋਗ ਦੂਰ ਕਰਦਾ ਹੈ ਪਰ ਵਿਗਿਆਨੀ ਦੇ ਬਣਾਏ ਅਨੇਕਾਂ ਰੰਗਾਂ ਦੇ ਗੁਲਾਬੀ ਫੁੱਲ ਅੱਖਾਂ ਨੂੰ ਮੋਹਦੇ ਹਨ ਪਰ ਨਾ ਖੁਸ਼ਬੂ ਹੈ ਅਤੇ ਨਾ ਗੁਲਕੰਦ ਬਣਦੀ ਹੈ ਪਰਮੇਸ਼ਰ ਦੇ ਬਣਾਏ ਮਨੁੱਖ ਵਿੱਚ ਦਇਆ ਧਰਮ ਸਤ ਸੰਤੋਖ ਵਾਲੇ ਗੁਣ ਹਨ ਪੰਜ ਵਿਕਾਰ ਵੀ ਹਨ ਅਤੇ ਈਰਖਾ ਦਵੈਕ ਭੀ ਹਨ ਵਿਗਿਆਨ ਦੇ ਬਣੇ ਰੋਬੋਟ ਭਾਵਨਾ ਤੋਂ ਸਖਣੇ ਹਨ ਸਭਰਾ ਤੇ ਇੰਦਰ ਸਿੰਘ ਘੱਗਾ ਵਿਗਿਆਨੀ ਨੂੰ ਕਹੇ ਕਿ ਰੋਬੋਟ ਵਿੱਚ ਉੱਪਰਲੇ ਗੁਣ ਅਤੇ ਔਗਣ ਭਰੇ ਕੀ ਵਿਗਿਆਨੀ ਕਰ ਸਕਦਾ ਹੈ ਨਹੀਂ ਕਰ ਸਕਦਾ ਇਸੇ ਲਈ ਵਿਗਿਆਨੀ ਦਾ ਬਣਿਆ ਐਟਮ ਬੰਬ ਨਹੀਂ ਦੇਖਣਾ ਦੇਖਦਾ ਕੌਣ ਸੰਤ ਹੈ ਕੌਣ ਚੋਰ ਹੈ ਸਭ ਦਾ ਸਰਵਨਾਸ਼ ਕਰਦਾ ਹੈ ਇਹ ਗੁਰੂ ਦਾ ਬਣਾਇਆ ਸਿੱਖ ਹੈ ਜੋ ਜ਼ਾਲਮ ਅਬਦਾਲੀ ਦਾ ਹੰਕਾਰ ਤੋੜਦਾ ਹੈ ਅਤੇ ਅਬਲਾ ਨਾਰੀਆਂ ਦੀ ਰੱਖਿਆ ਕਰਦਾ ਹੈ ਕਿਹੜਾ ਵਿਗਿਆਨੀ ਹੈ ਜਿਸ ਨੇ ਪੰਜਾਂ ਵਿਕਾਰਾਂ ਤੇ ਕਾਬੂ ਪਾਇਆ ਹੈ ਜਦ ਕਿ ਗੁਰੂ ਦੇ ਬਣਾਏ ਖਾਲਸੇ ਦੇ ਕਿਰਦਾਰ ਦੀਆਂ ਸਿਫਤਾਂ ਸਿੱਖਾਂ ਦੇ ਸਰਬਨਾਸ਼ ਕਰਨ ਵਾਲੇ ਅਬਦਾਲੀ ਨਾਲ ਆਏ ਕਾਜੀ ਨੂਰ ਮੁਹੰਮਦ ਨੇ ਕੀਤੀਆਂ ਹਨ ਕਿ ਇਹਨਾਂ ਕੁੱਤਿਆਂ ਅਰਥਾਤ ਸਿੱਖਾਂ ਵਿੱਚ ਜਾਂ ਤਾਂ ਚੋਰ ਜਵਾਰੀ ਨੂੰ ਜੰਮਦੇ ਨੂੰ ਮਾਰ ਦਿੰਦੇ ਹਨ ਜਾਂ ਇਹਨਾਂ ਵਿੱਚ ਪੈਦਾ ਹੀ ਨਹੀਂ ਹੁੰਦਾ ਪਰ ਮੈਂ ਅੱਖੀ ਇਹਨਾਂ ਵਿੱਚ ਕੋਈ ਚੋਰ ਜਵਾਰੀ ਦੇਖਿਆ ਨਹੀਂ ਔਰਤ ਰਾਣੀ ਹੈ ਜਾਂ ਗੋਲੀ ਜਵਾਨ ਹੈ ਜਾਂ ਬੁੱਢੀ ਇਹਨਾਂ ਕੋਲ ਇੱਕੋ ਗੱਲ ਹੈ ਹਟ ਮਾਈ ਪਰੇ ਹੋ ਇਹਨਾਂ ਸਿੰਘਾਂ ਵਿੱਚੋਂ ਕਿਸੇ ਨੇ ਵੀ ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਕਰਣ ਨਹੀਂ ਪੜ੍ਹੀ ਸੀ ਅਤੇ ਇਹ ਸਾਰੇ ਸ੍ਰੀ ਦਸ਼ਮ ਗ੍ਰੰਥ ਦੀ ਬਾਣੀ ਵੀ ਪੜ੍ਹਦੇ ਸੀ ਕੀ ਵਿਗਿਆਨੀ ਇਹ ਕਰ ਸਕਦਾ ਹੈ ਰੂਸ ਦੀਆਂ ਫੌਜਾਂ ਨੂੰ ਰੂਸ ਦੀਆਂ ਫੌਜਾਂ ਨੇ ਦੁਸ਼ਮਣਾਂ ਨੂੰ ਜਿੱਤ ਕੇ ਉੱਥੇ ਕੀ ਨਹੀਂ ਕੀਤਾ ਇਸ ਬਾਰੇ ਮਾਓ ਸੇ ਤੁੰਗ ਦਾ ਕਿਰਦਾਰ ਕੀ ਹੈ ਇਹ ਦੱਸਦੇ ਕਿਉਂ ਨਹੀਂ ਸੰਸਾਰ ਵਿੱਚ ਕੋਈ ਵਿਗਿਆਨੀ ਹੈ ਜੋ ਭਾਈ ਮਨੀ ਸਿੰਘ ਜੀ ਵਾਂਗ ਬੰਦ-ਬੰਦ ਕਟਾਵੇ ਭਾਈ ਤਾਰੂ ਸਿੰਘ ਜੀ ਵਾਂਗ ਖੋਪੜੀ ਲੁਹਾਏ ਭਾਈ ਸੁਬੇਗ ਸਿੰਘ ਵਾਂਗ ਚਰਖੜੀ ਚੜੇ ਜਾਂ ਆਰੇ ਦੀ ਸ਼ਾਨ ਤੇ ਚੜ ਕੇ ਦਿਖਾ ਸਕੇ ਗੁਰਬਾਣੀ ਦੱਸ ਰਹੀ ਹੈ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ਉਰਜ ਪਰਿਓ ਮਨ ਮੀਟ ਮੁਹਾਰਾ ਗੁਣ ਗਾਹਕ ਮੇਰੇ ਪ੍ਰਾਨ ਆਧਾਰਾ ਏਕ ਹਮਾਰਾ ਅੰਤਰ ਜਾਮੀ ਤਰ ਏਕਾ ਮੈਂ ਟਿਕ ਏਕਸ ਕੀ ਸਿਰ ਸਾਹਾਂ ਵਡਪੁਰਖ ਸੁਆਮੀ ਰਹਾਉ ਚਲ ਨਾਗਨ ਸੋ ਮੇਰੀ ਟੂਟਨ ਹੋਈ ਗੁਰ ਕਹਿਆ ਏ ਝੂਠੀ ਧੋਹੀ ਮੁਖ ਮੀਠੀ ਖਾਈ ਕੌਰਾਏ ਅੰਮ੍ਰਿਤ ਨਾ ਮਨ ਰਹਾ ਅਗਾਏ ਲੋਭ ਮੋਹ ਸੋ ਗਈ ਵਿਖੋਟ ਗੁਰ ਕਿਰਪਾਲ ਮੋਹ ਕੀਨੀ ਛੋਟ ਏਠ ਗਵਾਰੀ ਬਹੁਤ ਘਰ ਗਾਲੇ ਹਮ ਗੁਰ ਰਾਖ ਲਿਏ ਕਿਰਪਾਲੇ ਕਾਮ ਕ੍ਰੋਧ ਸਿਉ ਠਾਟ ਨ ਬਨਿਆ ਗੁਰ ਉਪਦੇਸ਼ ਮੋਹ ਕਾਨੀ ਸੁਨਿਆ ਜਹ ਦੇਖਉ ਤਹ ਮਹਾ ਚੰਡਾਲ ਰਾਖ ਲਿਏ ਆਪਣਾ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸੈ ਵਿਖਾਗਨ ਇਨ ਸੰਬੰਧੀ ਰਸਾ ਤਲ ਜਾਏ ਹਮ ਗੁਰ ਰਾਖੇ ਹਰ ਲਿਵ ਲਾਏ ਅਹੰ ਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ ਇਹ ਨੇ ਘਰ ਘਰ ਕਹੀ ਨਾ ਪਾਏ ਹਮ ਗੁਰ ਰਾਖ ਲਿਏ ਲਿਵ ਲਾਇ ਇਨ ਲੋਗਨ ਸਿਉ ਹਮ ਭਏ ਬੈਰਾਈ ਏਕ ਗ੍ਰਹਿ ਮੈਂ ਦੋਏ ਨਾ ਖਟਾਈ ਆਏ ਪ੍ਰਭ ਪਹਿ ਅੰਚਲ ਲਾਗ ਕਰਹੁ ਤਪਾਵਸ ਪ੍ਰਭ ਸਰਵਾਗ ਪ੍ਰਭ ਹਸ ਬੋਲੇ ਕੀਏ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀਆ ਨਬੇਰਾ ਅਸੀਂ ਕਾਮਰੇਡ ਇੰਦਰ ਸਿੰਘ ਘੱਗਾ ਅਤੇ ਕਾਮਰੇਡ ਸਭਰਾ ਨੂੰ ਚੈਲੰਜ ਕਰਦੇ ਹਾਂ ਕਿ ਦੁਨੀਆ ਦਾ ਕੋਈ ਵਿਗਿਆਨੀ ਕੱਢੋ ਜੋ ਇਸ ਗੁਰਫਰਮਾਨ ਤੇ ਪੂਰਾ ਉਤਰਦਾ ਹੋਵੇ ਹੁਣ ਅਸੀਂ ਵਿਗਿਆਨ ਦਾ ਦੂਸਰਾ ਪੱਖ ਲੈਂਦੇ ਹਾਂ ਵਿਗਿਆਨੀ ਆਪ ਕਹਿੰਦਾ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਘੱਟ ਕਰੋ ਇਸ ਵਿੱਚੋਂ ਨਿਕਲਦੀਆਂ ਚੁੰਬਕੀ ਤਰੰਗਾਂ ਤੁਹਾਡੇ ਕੰਨ ਦਿਮਾਗ ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ ਇਸ ਨੂੰ ਕਮੀਜ਼ ਦੀ ਜੇਬ ਵਿੱਚ ਨਾ ਰੱਖੋ ਦਿਲ ਤੇ ਅਸਰ ਹੁੰਦਾ ਹੈ ਮੋਬਾਈਲ ਲਈ ਬਣੇ ਟਾਵਰ ਤੇ 200 ਮੀਟਰ ਦੇ ਘੇਰੇ ਅੰਦਰ ਕੋਈ ਆਬਾਦੀ ਨਹੀਂ ਚਾਹੀਦੀ ਲਗਾਤਾਰ ਕੰਪਿਊਟਰ ਸਾਹਮਣੇ ਬੈਠਣ ਨਾਲ ਛਾਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ ਵਿਗਿਆਨਕ ਤਰੱਕੀ ਲਈ ਵਾਹਨ ਚਾਲਕ ਇੰਜਨਾਂ ਹਵਾਈ ਜਹਾਜ਼ਾਂ 에ਅਰ ਕੰਡੀਸ਼ਨ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਕਾਰਖਾਨਿਆਂ ਦੇ ਚਿਮਨੀ ਦੇ ਧੂਏ ਨੇ ਵਾਤਾਵਰਣ ਪ੍ਰਦੂਸ਼ਿਤ ਕਰ ਦਿੱਤਾ ਇਸ ਲਈ ਧਰਤੀ ਦੀ ਤਪਸ਼ ਵੱਧ ਰਹੀ ਹੈ ਧਰਵਾਂ ਦੀ ਬਰਫ਼ ਪਿਘਲ ਕੇ ਸਮੁੰਦਰ ਵਿੱਚ ਆ ਰਹੀ ਹੈ ਮੌਸਮ ਬਦਲ ਰਿਹਾ ਹੈ ਹੜ੍ਹ ਸੋਕੇ ਤੇ ਸਮੁੰਦਰੀ ਤੂਫਾਨ ਵੱਧ ਰਹੇ ਹਨ ਅਤੇ ਦੁਨੀਆ ਵਿਨਾਸ਼ ਵੱਲ ਵੱਧ ਰਹੀ ਹੈ ਵਿਗਿਆਨਕ ਤਰੀਕੇ ਨਾਲ ਉਪਜ ਵਧਾਉਣ ਲਈ ਵਰਤੀਆਂ ਖਾਦਾਂ ਕੀਟਨਾਸ਼ਕ ਦਵਾਈਆਂ ਨਾਲ ਬਿਮਾਰੀਆਂ ਵੱਧ ਰਹੀਆਂ ਹਨ ਇਸ ਬਾਰੇ ਵਿਗਿਆਨੀ ਹੁਣ ਆਪ ਹਾਹਾਕਾਰ ਮਚਾ ਰਿਹਾ ਹੈ ਵੱਧ ਪਾਣੀ ਵਰਤਣ ਨਾਲ ਪਾਣੀ ਹੇਠਾਂ ਜਾ ਰਿਹਾ ਹੈ ਅਤੇ ਧਰਤੀ ਬੰਜਰ ਹੋ ਰਹੀ ਹੈ ਕਾਰਖਾਨੇ ਦੇ ਪਾਣੀ ਨਾਲ ਧਰਤੀ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਕੈਂਸਰ ਹੱਡੀਆਂ ਅਤੇ ਚਮੜੀ ਦੇ ਰੋਗ ਵੱਧ ਰਹੇ ਹਨ ਨਕਲੀ ਦੁੱਧ ਘੀ ਖੋਆ ਅਤੇ ਹੋਰ ਪਦਾਰਥ ਹੋਰ ਪਦਾਰਥ ਲਈ ਨੁਸਖੇ ਵਿਗਿਆਨ ਦੀ ਦੇਣ ਹੈ ਵਿਗਿਆਨਕ ਦਵਾਈਆਂ ਐਲੋਪੈਥਿਕ ਨਾਲ ਜੰਮਦੇ ਬੱਚਿਆਂ ਨੂੰ ਪੀਲੀਆ ਅੰਨਾਪਣ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਰਹੀਆਂ ਹਨ ਸਾਡੇ ਦੇਸ਼ ਨਾਲੋਂ ਵਿਗਿਆਨਕ ਦੇਸ਼ ਜਾਪਾਨ ਆਦ ਵਿੱਚ ਆਤਮ ਹੱਤਿਆ ਜ਼ਿਆਦਾ ਹੋ ਰਹੀਆਂ ਹਨ ਅਤੇ ਪਾਗਲਖਾਨੇ ਜ਼ਿਆਦਾ ਹਨ ਵਿਗਿਆਨ ਦੀਆਂ ਇਹ ਘਾਟਾਂ ਸਵਰਾ ਤੇ ਘੱਗਾ ਜਾਂ ਹੋਰ ਇਹਨਾਂ ਦੇ ਸਮਰਥਕਾਂ ਨੂੰ ਕਿਉਂ ਨਹੀਂ ਦਿਖਦੀਆਂ